ਗੁਰਮੁਖੀ ਨਾਮ ਨਿਰੰਜਨ ਪਾਏ ਇਸ ਕਰਕੇ ਗੁਰਮੁਖੀ ਹੈ ਜਿਹੜਾ ਨਾਮ ਨਿਰੰਜਨ ਦਾ ਗੁਰਮੁਖੀ ਬੁੱਧੀ ਪਹੁੰਚਦੀ ਹੈ ਗੁਰਮੁਖੀ ਹਉਮੈ ਸ਼ਬਦੀ ਜਲਾਏ ਗੁਰਮੁਖੀ ਜਿਹੜੀ ਗੁਰਮੁਖੀ ਬੁੱਧੀ ਹੈ ਬਗੈ ਬੁੱਧੀ ਹੈ ਹਉਮੈ ਨੂੰ ਜਾਣ ਦਿੰਦੀ ਹੈ ਸ਼ਬਦ ਨਾਲ ਤੱਕੋ ਗੁਰਮੁਖੀ ਦੇ ਅੰਦਰ ਹਉਮੈ ਨਹੀਂ ਹੁੰਦੀ ਹੈ ਕਿਉਂ ਉਹਦੇ ਅੰਦਰ ਆਵੇਂ ਆਪੇ ਗੁਰੂ ਜੀ ਕਿੱਥੋਂ ਆ ਗਈ ਬਹੁਤ ਪਿੱਛੇ ਗੱਲ ਹੈ ਇਹ ਕਿਸੇ ਦੀ ਦੂਰੇ ਸਾਹਮਣੇ ਵਾਲੇ ਦੀ ਹੋਵੇ ਜਾਣਨੀ ਹੈ ਸ਼ਬਦ ਨਾਲ ਉਹਨੇ ਆਪਣੇ ਨਹੀਂ ਜਾਣਨੀ ਆਪਣੇ ਫਿਰ ਗੁਰਮੁਖੀ ਕਾਦੀ ਹੈ ਜੋ ਹੋਵੇ ਅੰਦਰ ਗੁਰਮੁਖੀ ਦਾ ਉਪਦੇਸ਼ ਹੈ ਜਿਹੜਾ ਹੋਵੇ ਜਾਣ ਦਿੰਦਾ ਆ ਗੁਰਬਾਣੀ ਦਾ ਉਪਦੇਸ਼ ਹੋਵੇ ਜਾਣ ਦੂਗਾ ਜਿਹੜਾ ਇਹਨੂੰ ਲੂਗਾ ਕੱਲ ਇਹ ਹੈ ਉਪਦੇਸ਼ ਨਾਲ ਹੋਵੇ ਜੜਨੀ ਆ ਨਾਮ ਨਾਲ ਨਹੀਂ ਜੜਨੀ ਜਿਹੜਾ ਡਾਇਰੈਕਟ ਨਾਮ ਹੈ ਉਹਨਾਂ ਚਿਰ ਨਹੀਂ ਮਿਲਦਾ ਜਿੰਨਾ ਚਿਰ ਹੋਵੇ ਹੈ ਹੋਵੇ ਨਾਵੇਂ ਨਾਲ ਵਿਰੋਧ ਦਾ ਮਤਲਬ ਇਹੀ ਹੈ ਜਿਹੜਾ ਡਾਇਰੈਕਟ ਨਾਮ ਮਿਲਣਾ ਨਾ ਸੱਚਖੰਡ ਤੋਂ ਤੁਰਕੀ ਬਾਣੀ ਉਹਨਾਂ ਚਿਰ ਤੁਹਾਡਾ ਰਾਬਤਾ ਉਹਦੇ ਨਾਲ ਨਹੀਂ ਕਨੈਕਸ਼ਨ ਜੁੜਨਾ ਜਿੰਨਾ ਚਿਰ ਹੋਵੇ ਅੰਦਰ ਹੈ ਕਿਉਂਕਿ ਹੋਵੇ ਉਹਦਾ ਵਿਰੋਧ ਕਰ ਰਹੀ ਜੋ ਵਾਰ ਹੋ ਰਿਹਾ ਆ ਵਾਪਰ ਰਿਹਾ ਹੁਕਮ ਭਾਣਾ ਇਹ ਸਾਨੂੰ ਚੰਗਾ ਨਹੀਂ ਲੱਗਦਾ ਤੇ ਇਹਨਾਂ ਸਾਡੀ ਹੈ ਨਹੀਂ ਚਾਹੁੰਦੇ ਹੀ ਅਸੀਂ ਹੈ ਨਹੀਂ ਤੇ ਹੋ ਫਿਰ ਉਹ ਨਾਮ ਸਾਨੂੰ ਮਿਲੇ ਕਿਉਂ ਨਾਮ ਤਾਂ ਪਦਾਰਥ ਹੈ ਸਾਨੂੰ ਕਿਉਂ ਮਿਲੇ ਅਸੀਂ ਉਹਦੇ ਹੱਕਦਾਰ ਨਹੀਂ ਬੋਲਣਾ ਚਾਹੀਦਾ ਹੁਣ ਹੋ ਪਹਿਲਾ ਰਾਜ ਕੀ ਹੋਇਆ ਪਹਿਲਾਂ ਹੋ ਦਾ ਰਾਜ ਕਰ ਹੋਮੇ ਦਾ ਰਾਜਾ ਸ਼ਬਦ ਗੁਰਬਾਣੀ ਗੁਣ ਦਾ ਤੇ ਨਹੀਂ ਉਤਰ ਸਮੈਲ ਬਣ ਜਾਏ ਹੁੰਦੇ ਵਿੱਚ ਇਹ ਗੁਰਮੁਖੀ ਦਾ ਉਪਦੇਸ਼ ਕੀਤਾ ਹੋਇਆ ਸ਼ਬਦ ਉਪਦੇਸ਼ ਗੁਰਮੁਖੀ ਬੁੱਧੀ ਦਾ ਜੋ ਉਪਦੇਸ਼ ਹੈ ਉਹ ਹੋਵੇ ਨੂੰ ਚੜਾਉਣ ਦੀ ਤਾਕਤ ਰੱਖਦਾ ਸਮਰੱਥਾ ਰੱਖਦਾ ਗੁਰਮੁਖਾ ਦਾ ਉਪਦੇਸ਼ ਹੋਵੇ ਨੂੰ ਚੜਾਉਣ ਦੀ ਸਮਰੱਥਾ ਨਹੀਂ ਰੱਖਦਾ ਇਹਦਾ ਮਤਲਬ ਆ ਹੈ ਇਹ ਗੁਰਮੁਖਾ ਦਾ ਉਪਦੇਸ਼ ਗੁਰਬਾਣੀ ਹੈ ਹੋਰ ਕੋਈ ਗ੍ਰੰਥ ਪੜ੍ਹ ਲਓ ਹੋਵੇ ਨਹੀਂ ਜਾਂਦੀ ਹੋਰ ਕੋਈ ਕੁਝ ਕਰ ਲੋ ਮੈਂ ਨਹੀਂ ਜਾਣੀ ਉਹਵੇਂ ਬਦੂਗੀ ਪਾਠ ਪੜ ਲੋ ਵੇਦ ਵਿਚਾਰ ਲੋ ਦਿਵਨ ਪਿੱਛੇ ਬੁਝਾ ਲੋ ਹੋਵੇ ਬਦੂਗੀ ਅਲ ਕਹੋ ਬੁੱਧ ਬਾਦੇ ਹੋ ਇੱਕ ਸਿਰ ਬਹੁਤ ਬੜੀ ਗਈ ਹੈ ਆ ਜਿਹੜਾ ਉਪਦੇਸ਼ ਹੈ ਗੁਰੂ ਖੁਦ ਇਹ ਪੰਕਤੀ ਦਾ ਅਰਥ ਇਹ ਹੈ ਇਹ ਨਹੀਂ ਹੈ ਕਿ ਉਹਨੇ ਆਪਣੇ ਹੋਵੇ ਜਾਣ ਨਹੀਂ ਹੋਵੇ ਉਹ ਗੁਰਮੁਖੀ ਜਾਊਗਾ ਕਿੱਥੇ ਜੇ ਇਹ ਕਰੀਏ ਗੁਰਮੁਖੀ ਨੇ ਆਪਣੇ ਅੰਦਰ ਹੋਵੇ ਜੜਾ ਨਹੀਂ ਤੇ ਗੁਰਮੁਖੀ ਦੇ ਅੰਦਰ ਹੋਵੇ ਸੀ ਤਾਂ ਹੀ ਚੜਾਈ ਨਾ ਫਿਰ ਮਤਲਬ ਇਹ ਹੋਈ ਵੀ ਜਿਹੜੇ ਗੁਰਮੁਖੀ ਸੀ ਗੁਰਮੁਖ ਸੀ ਉਹਦੇ ਅੰਦਰ ਹੋਵੇ ਸੀ ਉਹੀ ਚੜਾਈ ਨਾ ਫਿਰ ਉਹਨੂੰ ਗੁਰਮੁਖ ਕਿਵੇਂ ਕਹਿੰਦਾ ਹੋਵੇ ਕਹਿੰਦਾ ਜਿਹੜਾ ਹੋਵੇ ਉਹਨਾਂ ਜਿਹੜਾ ਮਨੁੱਖ ਹੈ ਉਹ ਨੌ ਇਧਰੋਂ ਹੋਵੇ ਜੜੀ ਤੋਂ ਬਾਅਦ ਪਹਿਲਾਂ ਨੌ ਗੁਰਮੁਖੀ ਕਿਵੇਂ ਆ ਗਿਆ ਤੁਹਾਨੂੰ ਗੁਰਮੁਖੀ ਸੱਚੇ ਕੇ ਗੁਣ ਦਾ ਹੈ ਹਾਂ ਗੁਰਮੁਖੀ ਗੁਣ ਦੀ ਗਾਨ ਕਰਦੀ ਹੈ ਪਰ ਸੱਚੇ ਕੇ ਗਾਉਂਦੀ ਹੈ ਸੱਚੇ ਦੇ ਗੁਣ ਦਾ ਹੈ ਝੂਠੇ ਕੇ ਨਹੀਂ ਗਾਏ ਝੂਠਾ ਕੌਣ ਹੈ ਆ ਜਿਹੜੀ ਦੇਹ ਹੈ ਝੂਠੀ ਹੈ ਬਿਰਸ ਜਾਏ ਖਿੰਦ ਮੈਂ ਝੂਠੀ ਦੇਹੀ ਬਿਨ ਜ਼ੈ ਝੂਠੀ ਦੇ ਜਿਹੜਾ ਸਰੀਰ ਧਾਰਨ ਕਰ ਗਿਆ ਝੂਠੀ ਦੇਹੀ ਉਹਦੇ ਕੋਲ ਨਹੀਂ ਹੋਣੀ ਜਿਹੜੀ ਦੇਹੀ ਬਿਨਸ ਗਈ ਉਹਦੇ ਕੋਲ ਨਹੀਂ ਹੋਣੀ ਜਾਤ ਦੇ ਗੁਣ ਨਹੀਂ ਗਾਉਂਦੇ ਜੋਤ ਦੇ ਗੁਣ ਗਾਉਂਦੇ ਔਰ ਜੀ ਜਿਹੜਾ ਨਾਮ ਹੁੰਦਾ ਜੀ ਜਾਤ ਰੰਗਾ ਫਿਰ ਨਾਮ ਜੀ ਦਾ ਜਿਹੜਾ ਨਾਮ ਹੈ ਜੇ ਜਾਤੀਵਾਦ ਕਰਾਉਣਾ ਉਹਦਾ ਫਿਰ ਜਿਹੜੇ ਗੁਣ ਗਾਏ ਜਾ ਜੇ ਜਾਤੀਵਾਦ ਤੋਂ ਗੁਣਵਾਦ ਕਰਾ ਬਣ ਗਿਆ ਫਿਰ ਗੱਲ ਬਦਲਣੀ ਕਬੀਰ ਨੇ ਉਹਦਾ ਨਾਮ ਬਦਲਿਆ ਕਬੀਰ ਕਹਿੰਦਾ ਮੈਂ ਕਬੀਰ ਨਹੀਂ ਹਾਂ ਕਬੀਰ ਤੂੰ ਕਬੀਰਾ ਤੂੰ ਹੀ ਤੇਰਾ ਨਾਮ ਕਬੀਰ ਮੈਂ ਕਬੀਰ ਨਹੀਂ ਕਬੀਰ ਤੂੰ ਹਾਂ ਮੈਂ ਬੜਾ ਨਹੀਂ ਬੜਾ ਤੂੰ ਮੈਂ ਕਬੀਰਾ ਛੋਟਾ ਤੂੰ ਕਬੀਰ ਬੜਾ ਤਾਂ ਜਦ ਕਬੀਰ ਆਉਂਦਾ ਹੈ ਕਬੀਰ ਹਰਨਾ ਦੂਬਰਾ ਹੈ ਕਬੀਰ ਹਰਨਾ ਦੂਬਰਾ ਕਬੀਰ ਨੂੰ ਸੰਬੋਧਨ ਕਰ ਰਿਹਾ ਆਪਣੇ ਆਪ ਨੂੰ ਸੰਬੋਧਨ ਕਰ ਰਿਹਾ ਸਾਲ ਜੀ ਕਹਿੰਦਾ ਆਪਣੇ ਆਪ ਨੂੰ ਕਬੀਰ ਸੰਬੋਧਨ ਆਪਣੇ ਆਪ ਨੂੰ ਕਿਉਂ ਕਰ ਰਿਹਾ ਆਪਣੇ ਮੂਲ ਨੂੰ ਸੰਬੋਧਨ ਕਰ ਰਿਹਾ ਜਿੱਥੋਂ ਜਿੱਥੇ ਉਪਜਿਆ ਉਹ ਉਹਨੂੰ ਸੰਬੋਧਨ ਕਰ ਰਿਹਾ ਆਪਣੇ ਆਪ ਨੂੰ ਸੰਬੋਧਨ ਕਰ ਰਿਹਾ ਗੁਰਮੁਖੀ ਸਾਚੇ ਰਹੇ ਸਮਾਏ ਗੁਰਮੁਖੀ ਸਾਚੇ ਰਹੇ ਸਮਾਏ ਗੁਰਮੁਖੀ ਸੱਚ ਵਿੱਚ ਸਮਾਈ ਰਹਿੰਦੀ ਹੈ ਜਿਹਦੇ ਵਿੱਚ ਸਮਾਈ ਹੋਈ ਹੈ ਗੁਣ ਕਬੀਰ ਦਾ ਗੁਣ ਚਿੱਤ ਦਾ ਮਨ ਦਾ ਗੁਣਗਾਨ ਨਹੀਂ ਹੈ ਬਸ ਜੋ ਜਨਮ ਲਿਆ ਉਹ ਮਨ ਨੇ ਲਿਆ ਸੰਸਾਰ ਔਗਣ ਹਾਰਾ ਕੌਣ ਸੀ ਮਨ ਸੀ ਮਨ ਮਾਇਆ ਜਿ ਫਲਿਆ ਹੋਇਆ ਸੀ ਮਨ ਮਾਇਆ ਹੱਥ ਮੁਕਾਨਾ ਸੀ ਮਨ ਚ ਖਰਾਬੀਆਂ ਸੀ ਮਨ ਦੀਆਂ ਖਰਾਬੀਆਂ ਦੂਰ ਹੋਈਆਂ ਨੇ ਮਨ ਵਿੱਚ ਕੋਈ ਗੁਣ ਨਹੀਂ ਹੈ ਮਨ ਦਾ ਤਾਂ ਇੰਨਾ ਹੀ ਬਹੁਤ ਹੈ ਕਿ ਮਨ 'ਚ ਕੋਈ ਔਗਣ ਨਾ ਰਹੇ ਬਸ ਇੰਨਾ ਹੀ ਬਥੇਰਾ ਗੁੱਡੀ ਹੈ ਇਹਦੇ ਔਗਣ ਨਾ ਕੋਈ ਰਹੇ ਇੰਨਾ ਹੀ ਬਹੁਤ ਹੈ ਇਹਦੀ ਸ਼ਾਬਾਸ਼ ਹੈ ਜੀ ਇਹਦੀ ਜੇ ਜੀ ਬਹੁਤ ਹੈ ਔਗਣ ਨਾ ਹੈ ਕੋਈ ਕਰੇ ਗੁਣ ਤਾਂ ਬੜੇ ਦੇ ਨੇ ਇਹਦੇ ਔਗਣ ਲੈ ਕੇ ਡੁੱਬੇ ਹਨ ਨੂੰ ਵੀ ਨਾਲ ਦੋਨਾਂ ਚਾਹੇ ਸਾਰਾ ਟੱਬਰ ਚੰਗਾ ਬਾਪ ਚੰਗਾ ਭਾਈ ਚੰਗਾ ਹੈ ਇੱਕ ਕੋਈ ਨਲਾਇਕ ਜਾਂਦਾ ਘਰ ਚ ਸਾਰੇ ਟੱਬਰ ਦੀ ਸਾਰੇ ਟੱਬਰ ਨੂੰ ਬਦਲ ਵੀ ਵਾਲਦਾ ਇੱਕ ਬੰਦਾ ਫਿਰ ਪਿੰਡ ਦੀ ਮੇਰਾ ਵੀ ਕਹਿੰਦਾ ਯਾਰ ਤੁਹਾਡੇ ਪਿੰਡ ਦਾ ਫਲਾਣਾ ਦੋ ਵੀ ਕੱਢ ਦਿੰਦਾ ਮੈਨੂੰ ਵੀ ਵੀ ਦਿੰਦਾ ਇਹਦਾ ਦਾਇਰਾ ਵੱਧਦਾ ਚਲਾ ਜਾਂਦਾ ਵੱਧਦਾ ਚਲਾ ਜਾਂਦਾ ਵੱਧਦਾ ਚਲਾ ਜਾਂਦਾ ਹੁਣ ਭਗਤ ਹੋਏ ਨੇ ਨਾਮਦੇਵ ਦਰਜੀ ਸ਼ਿੰਪੇ ਦਾ ਕੰਮ ਕਰਦਾ ਸੀ ਸਾਰੇ ਸ਼ਿੰਪੇ ਉਹਨੂੰ ਕਿਦੋਂ ਉਹ ਜੁਮਿਆ ਮਹਾਰਾਸ਼ਟਰ ਚ ਪੰਜਾਬ ਦੇ ਵੀ ਸ਼ਿੰਪੇ ਕਹਿੰਦੇ ਨੇ ਸਾਡਾ ਸੀ ਉਹ ਕਿਉਂ ਚੰਗਾ ਜੋ ਕੰਮ ਕੀਤਾ ਜਾਜੋ ਕੱਟ ਗਿਆ ਹਰੇਕ ਜੁੜਦਾ ਹਰੇਕ ਉਹਨੂੰ ਅਪਣਾਉਂਦਾ ਦਲੈ ਨੂੰ ਕੋਈ ਨਹੀਂ ਬਣਾਉਂਦਾ ਰਾਵਣ ਨਹੀਂ ਕੋਈ ਨਾ ਰੱਖਦਾ ਮੁੰਡੇ ਦਾ ਰਾਮ ਹਰੇਕ ਰੱਖ ਦਿੰਦਾ ਕਿਉਂਕਿ ਰਾਵਣ ਕਹਦੇ ਨਹੀਂ ਰੱਖਦੇ ਇਹ ਰਾਮ ਨੇ ਨਾ ਰਾਮ ਨਾ ਰੱਖਦਾ ਰਾਵਣ ਨਹੀਂ ਰੱਖਦਾ ਕੋਈ ਸੀਤਾ ਰੱਖ ਦਿੰਦਾ ਸਰੂਪ ਰਖਾਰੀ ਕੋਈ ਰੱਖਦਾ ਨਾ ਕੋ ਸੱਲਿਆ ਸਭ ਦਾ ਨਾਮ ਬਥੇਰਾ ਵਧੀਆ ਲੱਗਦਾ ਲੋਕਾਂ ਨੂੰ ਕੋਈ ਨਹੀਂ ਰੱਖਦਾ ਕੋਈ ਨੂੰ ਅਰਜਨ ਨੋ ਰੱਖਦੇ ਨੇ ਭੀਮ ਰੱਖ ਲੈਂਦੇ ਨੇ ਦੁਸ਼ਾਸਨ ਨਹੀਂ ਕੋਈ ਰੱਖਦਾ ਨੋ ਤੇ ਨੋ ਬਦਨਾਮ ਹੋ ਚੁੱਕੇ ਜਿਹੜਾ ਨਾ ਬਦਨਾਮ ਹੋ ਜਵੇ ਹੁਣ ਪ੍ਰਤੀ ਨਹੀਂ ਨੋ ਰੱਖਦਾ ਕੋਈ ਪ੍ਰਤੀਆ ਸਿੱਖ ਲੈ ਜੀ ਕਿਉਂ ਬਦਨਾਮ ਹੈ ਨੋ ਵੀ ਬਦਨਾਮ ਹੋ ਜਾਂਦੇ ਨੇ ਉਹ ਨੋਰਮਲ ਲੋਕ ਨਫ਼ਰਤ ਕਰਨ ਲੱਗ ਜਾਂਦੇ ਨੌਵੇਂ ਬਦਨਾਮ ਇਹਦੀ ਇੱਕ ਆਦਮੀ ਨੇ ਉਹ ਨੌਵੇਂ ਬਦਨਾਮ ਕਰਦਾ ਕੋਈ ਉਹ ਨੌ ਨਹੀਂ ਆਪਣਾ ਰੱਖਣਾ ਚਾਹੁੰਦਾ ਗੁਰਮੁਖੀ ਸਾਚ ਨਾਮ ਫਤ ਉਤਮ ਹੈ ਗੁਰਮੁਖੀ ਸਾਚ ਨਾਮ ਫਤ ਉਤਮ ਹੈ ਗੁਰਮੁਖ ਦੀ ਜਿਹੜੀ ਹੈ ਫਤ ਉਤਮ ਕਿਉਂ ਹੁੰਦੀ ਹੈ ਸੱਚ ਨਾਮ ਕਰਕੇ ਹੁੰਦੀ ਹੈ ਤੇ ਕੋਈ ਨਹੀਂ ਪੁੱਛਦਾ ਜੇ ਸੱਚ ਨਾਮ ਨਾ ਹੋਵੇ ਫਿਰ ਸਾਰੇ ਇੱਕੋ ਜਿਹੇ ਨੇ ਸੱਚ ਨਾਮ ਕੀ ਹੁੰਦਾ ਸੱਚ ਦਾ ਗਿਆਨ ਹੈ ਉਹਦੇ ਕੋਲ ਤੋਂ ਸੱਚ ਪ੍ਰਾਪਤ ਹੋਵੇ ਉਹਨੂੰ ਕਿਹਾ ਸੀ ਸ਼ੁਰੂ 'ਚ ਨਾਨਕ ਸੰਤ ਮਿਲੇ ਸੱਚ ਪਾਈਏ ਉਹ ਗੁਰਮੁਖੀ ਸੰਤ ਹੈ ਉਹੀ ਹੈ ਸੰਤ ਸੱਚ ਆ ਜਿਹੜਾ ਗੁਰਮੁਖ ਲੱਗਦਾ ਹੈ ਸੰਤ ਵਾਸਤੇ ਆਇਆ ਹੈ ਕਿਉਂਕਿ ਸੰਤ ਸਿੱਧ ਆਪਣੇ ਆਪ ਨੂੰ ਮੰਨਦੇ ਸੀ ਇਸ ਕਰਕੇ ਗੁਰੂ ਸਾਹਿਬ ਨਾਮ ਸੰਤ ਦੀ ਜਗ੍ਹਾ ਗੁਰਮੁਖ ਵਰਤ ਰਹੇ ਨੇ ਗੁਰਮੁਖ ਸ਼ਬਦ ਵਰਤਿਆ ਹੈ ਕਬੀਰ ਦਾ ਪਹਿਲਾਂ ਵਰਤਿਆ ਹੋਇਆ ਲਫ਼ਜ਼ ਹੈ ਪ੍ਰਚਲਿਤ ਲਫ਼ਜ਼ ਹੈ ਧਰਮ ਦੀ ਦੁਨੀਆ 'ਚ ਗੁਰਮੁਖ ਲਫ਼ਜ਼ ਪ੍ਰਚਲਿਤ ਹੈ ਗੁਰਮੁਖ ਢੂੰਡ ਦਾ ਖੋਜ ਗੁਰਮੁਖ ਖੋਜ ਤੇ ਭੈ ਉਦਾਸੀ ਕਿਹਾ ਸੀ ਭਾਵ ਇਹ ਸੀ ਕਿ ਮੈਂ ਕੋਈ ਭਗਤ ਲੱਭਦਾ ਜਿਹੜੇ ਭਗਤ ਹੋ ਚੁੱਕੇ ਨੇ ਗੁਰਮੁਖ ਲਫ਼ਜ਼ ਵਰਤ ਲਿਆ ਕਬੀਰ ਵੀ ਗੁਰਮੁਖ ਹੈ ਰਵਿਦਾਸ ਵੀ ਗੁਰਮੁਖ ਹੈ ਤਰਲੋਚਨ ਵੀ ਗੁਰਮੁਖ ਹੈ ਜਿੰਨੇ ਦੀ ਬਾਣੀ ਸਭ ਗੁਰਮੁਖ ਹੈ ਪਰ ਉਹ ਹੈ ਲੱਭਦਾ ਕੋਈ ਪਰ ਸਿੱਧ ਨਹੀਂ ਲੱਭਦਾ ਕੋਈ ਸਾਹ ਨਹੀਂ ਲੱਭਦਾ ਕਿਉਂਕਿ ਉਹ ਅਡਾਪਟ ਕਰ ਲੈ ਰਹੇ ਨੇ ਇਹ ਲਫ਼ਜ਼ ਉਹਨਾਂ ਨੇ ਅਡਾਪਟ ਕਰ ਲੈਣਾ ਤੇ ਕਬਜ਼ਾ ਕਰ ਲੈ ਉਹ ਸੰਤ ਲਫ਼ਜ਼ੇ ਛੱਡ ਕੇ ਲੋ ਸੰਤ ਦੀ ਵਿਆਖਿਆ ਜ਼ਰੂਰ ਕੀਤੀ ਹੈ ਸੋਹਣੀ ਤੇ ਪਰ ਗੁਰੂ ਨੇ ਸੰਤ ਨਹੀਂ ਬਣਾਏ ਸਿੱਖ ਬਣਾਏ ਨੇ ਸਿੱਖ ਦਾ ਪ੍ਰਮੋਟ ਹੋ ਕੇ ਖਾਲਸਾ ਤਾਂ ਬਣ ਗਿਆ ਸਿੱਖ ਦਾ ਸਟਾਰਟ ਵਿੱਚ ਸਿੱਖ ਹੈ ਦਾਖਲਾ ਤੇ ਪਾਸ ਹੋ ਗਿਆ ਖਾਲਸਾ ਖਾਲਸਾ ਤਾਂ ਬਣ ਗਿਆ ਫਿਰ ਸਿੱਖ ਤੋਂ ਕਿਸੇ ਗੁਰੂ ਨੇ ਅੰਮ੍ਰਿਤ ਲਿਆ ਹੋਵੇ ਪਾਉਣ ਲਈ ਹੋਵੇ ਨਹੀਂ ਤੁਹਾਡੇ ਕੋਲ ਰਿਕਾਰਡ ਹੈਗਾ ਕੋਈ ਰਿਕਾਰਡ ਨਹੀਂ ਹੈ ਕਿਹਾ ਹੋਇਆ ਹੈ ਜ਼ਰੂਰ ਨਾਨਕ ਧੂੜ ਮੰਗੇ ਤੇ ਸੋ ਸਕੀ ਪਰ ਉਹਦਾ ਪ੍ਰੈਕਟੀਕਲ ਕੀਤਾ ਨਾ ਉਹ ਕਿ ਪ੍ਰੈਕਟੀਕਲ ਕਰਤਾ ਲੈ ਲਿਆ ਤਾਂ ਪ੍ਰੈਕਟੀਕਲ ਵੀ ਕਰੇ ਜੇ ਸਿਰ ਬੁੱਕੇ ਉਹਨਾਂ ਨੇ ਸਿਰ ਡੱਟੇ ਸਾਰਾ ਹੋਇਆ ਰੱਬ ਪੂਰਾ ਕੀਤਾ ਫਿਰ ਉਹਨੂੰ ਵੀ ਤਾਂ ਕਰਨਾ ਪੈਣਾ ਸੀ ਜੇ ਹੁਣ ਮੈਨੂੰ ਵੀ ਦੋ ਪਾਸ ਹੋਇਆ ਨੂੰ ਸਾਡੀ ਬਿਲਕੁਲ ਤਾਂ ਲੈਣਾ ਪੈਣਾ ਸੀ ਵੀ ਭਾਈ ਉਹਨੇ ਮੇਰੇ ਨਾਲ ਬੜੇ ਨੇ ਉਹਨੇ ਪੰਜ ਹੋ ਗਏ ਪੰਜਾਂ ਦੀ ਤਾਕਤ ਮੇਰੇ ਤੋਂ ਜ਼ਿਆਦਾ ਹੈ ਪੰਜ ਪ੍ਰਵਾਨ ਪੰਜ ਪ੍ਰਧਾਨ ਇਹ ਪੰਜ ਨੇ ਮੈਂ ਗੱਲਾਂ ਇਹ ਸੰਗਤ ਰੂਪ ਨੇ ਮੈਂ ਇੱਕ ਫਿਰ ਸੰਗਤ ਦੀ 21 ਵਿਸਵੇ ਸੰਗਤਾਂ ਹੋਈ ਪੰਜ ਜੋ ਹੋ ਗਏ ਪੰਜ ਜੋ ਹੋ ਗਏ ਸੰਗਤ ਹੋਈ ਨਾ ਹੋ ਨਾਨਕ ਗੁਰਮੁਖੀ ਸਗਲ ਭਵਨ ਕੀ ਸੋਝੀ ਹੋਏ ਨਾਨਕ ਗੁਰਮੁਖੀ ਸਗਲ ਭਵਨ ਕੀ ਸੋਝੀ ਹੋਏ ਸਾਰੇ ਭਵਨਾਂ ਦੀ ਸੋਝੀ ਹੁੰਦੀ ਹੈ ਹੁਣ ਭਵਨ ਤੈਨੂੰ ਨਹੀਂ ਹਣ ਇੱਥੇ ਸਗਲ ਭਵਨ ਕਹਿਣਾ ਹੈ ਤਾਂ ਉਹ ਤੈਨੂੰ ਭਵਨਾਂ ਦੀ ਗੱਲ ਨਹੀਂ ਹੈ ਇਹ ਘਟ ਘਟ ਕੀ ਸੋਝੀ ਹੋਏ ਸਗਲ ਭਵਨ ਦਾ ਮਤਲਬ ਘਟ ਘਟ ਹਰ ਘਟ ਕੋ ਰਿਹਾ ਉਹ ਤਿੰਨ ਕੈਟਾਗਰੀਆਂ ਨੇ ਉਹ ਦਰਸ਼ਨ ਭਵਨ ਨੇ ਨਾ ਤਿੰਨ ਕੈਟਾਗਰੀਆਂ ਨੇ ਇੱਕ ਕੈਟਾਗਰੀ ਦੇ ਵਿੱਚ ਹੁਣ ਆਦਮੀ ਦੀ ਜੋਤ ਚ ਕਿੰਨੇ ਆਦਮੀ ਨੇ ਲਾਭ ਦੇਖਿਆ ਆਦਮੀ ਵਾਸਤੇ ਕੋਲ ਰਿਹਾ ਆਦਮੀ ਹਰ ਜੁੜੀ ਕਿਤੇ ਕਿੰਨੇ ਪਰ ਜੀਤ ਹਰ ਹਰ ਦੇ ਇੱਕ ਦੇ ਅੰਦਰ ਭਵਨ ਹੈਗਾ ਉਹਦਾ ਆਪਣਾ ਆਪਣਾ ਇਸ ਤਰੀਕੇ ਨਾਲ ਸਗਲ ਭਵਨ ਕੇ ਨਾਇਕਾ ਵੀ ਕਿਹਾ ਇੱਕ ਖੰਡ ਦਰਸ ਦਿਖਾਏ ਜਿਓ ਸਾਰੇ ਭਵਨਾਂ 'ਚ ਰਹਿਣ ਵਾਲਾ ਸਗਲ ਭਵਨ ਕੀ ਸੋਚੀ ਹੋਈ ਨਾਨਕ ਗੁਰਮੁਖੀ ਸਗਲ ਭਵਨ ਦੀ ਸੋਝੀ ਹਾਂ ਇੱਥੇ ਸਰਬ ਲੋਹ ਦੀ ਰੱਖਿਆ ਹਮਨੇ ਸਰਬ ਕਾਲ ਦੀ ਰੱਖਿਆ ਹਮਨੇ ਸਰਵ ਲੋਜ ਜੀ ਦੀ ਸਦਾ ਰੱਖਿਆ ਹਮਨੇ ਸਰਵ ਕਾਲ ਜੀ ਦੀ ਸਦਾ ਰੱਖਿਆ ਹਮਨੇ ਤੇ ਉਹ ਸਭ ਸਾਰੀ ਗੱਲ ਆ ਸਗਲ ਭਵਨ ਦੀ ਗੱਲ ਆ ਉਹਨਾਂ ਨੂੰ ਪਤਾ ਹੀ ਨਹੀਂ ਸਰਵ ਕਾਲ ਕੀ ਕਹਿੰਦਾ ਉਹ ਸਾਰਿਆਂ ਦੇ ਵਿੱਚ ਨੇ ਨਾ ਮਨ ਸਾਰਿਆਂ ਦੇ ਵਿੱਚ ਚਿੱਤ ਨੇ ਮਨ ਵੀ ਸਾਰਿਆਂ ਦੇ ਵਿੱਚ ਹੈ ਕਿ ਆਪਣਾ ਮਨ ਜਾਣ ਲਿਆ ਸਾਰੇ ਮਨ ਰੀਡ ਕਰ ਲੈ ਹਰ ਕਿਸਮ ਦੇ ਮਨ ਨੂੰ ਜੇ ਸਿੱਖਿਆ ਦੇਣੀ ਹੈ ਜੇ ਬਾਹਰ ਵੀ ਦੇ ਦੇ ਬੋਲਣ ਵਾਲੇ ਦਾ ਮਨ ਤਾਂ ਬਾਹਰ ਹੈ ਬਸਰੇ ਇਹ ਉਹਦਾ A ਟੂ Z ਬੰਦਾ ਗਿਆਨ ਸਗਲ ਤੋਂ ਉਹਦੇ ਮਤਲਬ ਇਹ ਕਿਤੇ ਮਨ ਕਿਹਾ ਜਾਂ ਕਿਤੇ ਕਿਹਾ ਜਾਂ ਕਿਤੇ ਕਿਹਾ ਜਾਂ ਸਾਰਿਆਂ ਨੂੰ ਇਹ ਸਿੱਖਿਆ ਦੇਣੀ ਹੈ ਸਾਰਿਆਂ ਨੂੰ ਸੁਧਾਰ ਦੇ ਤਾਂ ਸਗਲ ਭਗਤ ਦੀ ਸੋਝੀ ਹੋਊਗਾ ਇਹ ਸੁਧਾਰੇ ਜੋ ਬਸ ਆਦਰ ਕਿੰਨੀਆਂ ਮੱਤਾਂ ਨੇ ਅੱਡ ਅੱਡ ਮੱਤਾਂ ਨੇ ਉਹਨਾਂ ਦਾ ਮਿਸਰੀ ਕੋ ਚਲੇ ਉਹ ਕਹਿੰਦਾ ਜੀ ਮੈਂ ਤਾਂ ਸਕੂਟਰ ਦਾ ਕੰਮ ਕਰਨਾ ਮੋਟਰਸਾਈਕਲ ਦਾ ਕਰਦਾ ਨਹੀਂ ਮੈਨੂੰ ਪਤਾ ਨਹੀਂ ਮੋਟਰਸਾਈਕਲ ਵਾਲੇ ਕੋਲ ਹੈ ਕਾਰ ਵਾਲਾ ਕਹਿੰਦਾ ਟਰੈਕਟਰ ਦਾ ਮੈਂ ਕਦੇ ਖੋਲਿਆ ਨਹੀਂ ਮੈਂ ਤਾਂ ਕੀਤਾ ਨਹੀਂ ਕੰਮ ਟਰੈਕਟਰ ਵਾਲੇ ਕੋਲ ਹੈ ਜੋ ਪਰ ਇੱਕ ਮਿਸਰੀ ਕਹਿੰਦਾ ਕੋਈ ਕੁਝ ਵੀ ਲੈ ਆਓ ਹਵਾਈ ਜਹਾਜ਼ ਲੈ ਆਓ ਜੋ ਦੁਨੀਆ ਦੀ ਮਸ਼ੀਨਰੀ ਹੈ ਸਾਰੀ ਉਹ ਲੈ ਆਓ ਕੰਪਿਊਟਰ ਲੈ ਆਓ ਇਹ ਉਹ ਬੁੱਧੀ ਹੈ ਵਿਵੇਕ ਬੁੱਧੀ ਜਿਹਦੇ ਕੋ ਕੁਝ ਵੀ ਲੈ ਆਓ ਸਾਰਿਆਂ ਦਾ ਰਾਜ ਹੈ ਦੇਖੋ ਸਗਲ ਭਾਵ ਦੀ ਸੋਚੀ ਕਿਸੇ ਭਵਨ 'ਚ ਕੋਈ ਖਰਾਬੀ ਹੋਈ ਵੀ ਹੈ ਚਾਹੇ ਕਿਸੇ ਨੂੰ ਕੋਈ ਬਿਮਾਰੀ ਹੈ ਸਗਲ ਜਿੰਨਾ ਹੈ ਰੋਗ ਉਹਦੇ ਕੋਲ ਕੋਈ ਦਵਾਈ ਹੈ ਐਸੀ दारू ਲੋੜ ਲਓ ਜਿਤ ਰੋਗਾਂ ਬਚਾ ਕਰੋ ਦਵਾਈ ਇੱਕ ਦੰਦਾ ਰੋਗ ਕੋਈ ਵੀ ਹੋਵੇ ਉਹਦੇ ਕੋਈ ਇੱਕ ਦਵਾਈ ਐਸੀ ਹੈ ਕੋਈ ਰੋਗ ਹੋਵੇ ਬਸ ਰਗੜੇ ਸਾਡੀ ਦਵਾਈ ਆ ਉਹ ਇੱਕੋ ਦਵਾਈ ਨਾਲ ਹੁੰਦਾ ਸਰ ਸਰਵ ਰੋਗ ਕੋਲ